ਪੌੜੀ ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਤੁਰੇ ਘੋੜੇ ਪਲਾਣੇ ਉੱਤੇ ਜਿਹੜੀਆਂ ਕਾਠੀਆਂ ਪਾਈਆਂ ਨੇ ਪੌਣ ਵੇਗ ਔਰ ਇੰਨੇ ਭੱਜਣ ਵਾਲੇ ਤੇਜ਼ ਘੋੜੇ ਤੇਜ਼ ਰਫ਼ਤਾਰ ਜਿਵੇਂ ਕਿ ਹਵਾ ਸਮਾਨ ਹਵਾ ਨਾਲ ਗੱਲਾਂ ਕਰਨ ਵਾਲੇ ਘੋੜੇ ਹਰ ਰੰਗੀ ਹਰਮ ਸਵਾਰਿਆ ਐ ਜੇ ਘੋੜੇ ਹੋਣ ਫਲਾਣੇ ਵੀ ਵਧੀਆ ਕਾਠੀਆਂ ਵਧੀਆ ਹੋਣ ਕਿਸੇ ਰਾਜੇ ਦੀਆਂ ਹੋ ਸਕਦੀਆਂ ਨੇ ਹਰ ਰੰਗੀ ਉਸ ਸਮਾਰਿਆ ਜਿਹੜੇ ਹਰਮ ਨੇ ਜਿੱਥੇ ਜਨਾਨੀਆਂ ਉਹਨਾਂ ਦੀ ਬਹਿਦੀਆਂ ਨੇ ਉਹ ਵੀ ਹੋਣ ਖੁਸ਼ਹਾਲ ਆਦਮੀ ਹੋਵੇ ਉਹਨਾਂ ਦੇ ਰੰਗ ਚਰਕਿਆ ਹੋਵੇ ਹਰਮ ਸਮਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਰਪਾ ਸਾਰਿਆ ਕੋਠੇ ਵਧੀਆ ਮੰਡਪ ਮਾੜੀਆਂ ਮਹਿਲ ਵਧੀਆ ਹੁਣ ਪਾਏ ਹੋਏ ਬਿਲਡਿੰਗਾਂ ਵਧੀਆ ਹੁਣ ਪਾਈਆਂ ਹੋਈਆਂ ਅਪਸਾਰਾ ਕਰਕੇ ਬੈਠਾ ਹੋਵੇ ਇਹ ਵਿਸ਼ਨੂੰ ਦਾ ਨਕਸ਼ਾ ਹੈ ਅਸਲ ਦੇ ਵਿੱਚ ਇਹ ਆ ਉਹਦਾ ਸੁਰਗ ਦਾ ਨਕਸ਼ਾ ਕਹਿ ਲੋ ਇਹ ਨਕਸ਼ਾ ਸੁਰਗ ਦਾ ਹੈ ਜਿਹੜਾ ਇੱਧਰ ਰਾਜਾ ਇੱਧਰ ਰਾਜੇ ਦਾ ਨਕਸ਼ਾ ਕਿਉਂਕਿ ਧਾਰਮਿਕ ਵੀ ਹੈ ਨਾ ਉਹ ਪੱਕੀ ਰਾਜਾ ਨਾ ਕੀ ਹੈ ਉਹ ਤਾਂ ਧਾਰਮਿਕ ਹੈ ਦੂਰਦੇ ਹੀ ਲੈ ਬੈਠੇ ਕਰ ਤੋ ਸਰਿਆ ਚੀਜ਼ ਕਰਨ ਮਨ ਭਾਉਂਦੇ ਹਰ ਬੁੱਝਣ ਨਾ ਹੀ ਹਾਰਿਆ ਜੋ ਵੀ ਕੁਝ ਕਰਦੇ ਨੇ ਹੁਕਮ ਜਿਹੜੇ ਕਰਦੇ ਨੇ ਚੀਜ਼ ਕਰਨ ਮਨ ਭਾਉਂਦੇ ਹਾਂ ਮਨ ਭਾਉਂਦਿਆ ਵਤਨਵਾ ਗੱਲਾਂ ਕਰਦੇ ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਨਾ ਆਪ ਨੂੰ ਚੰਗਾ ਲੱਗਦਾ ਉਹ ਖਾਂਦੇ ਨੇ ਜੋ ਆਪ ਨੂੰ ਚੰਗਾ ਲੱਗਦਾ ਉਹ ਕਰਦੇ ਨੇ ਜੋ ਆਪ ਨੂੰ ਚੰਗਾ ਲੱਗਦਾ ਉਹ ਦੇਖਦੇ ਨੇ ਜੋ ਆਪ ਨੂੰ ਚੰਗਾ ਲੱਗਦਾ ਉਹ ਲੋਕਾਂ ਨੂੰ ਹੁਕਮ ਦਿੰਦੇ ਨੇ ਜੋ ਕੁਝ ਵੀ ਕਰਦੇ ਨੇ ਆਪਣੇ ਮਨ ਭਾਉਂਦਾ ਕਰਦੇ ਹਰ ਬੁੱਝਣ ਨਹੀਂ ਹੀ ਹਾਰਿਆ ਜਿਹੜਾ ਹਰ ਨੂੰ ਬੁੱਝ ਕੇ ਨਹੀਂ ਨਾ ਕਰਦਾ ਅੰਤਰਾਤਮਾ ਦੀ ਆਵਾਜ਼ ਸੁਣ ਕੇ ਨਹੀਂ ਨਾ ਕਰਦਾ ਉਹ ਸਮਝੋ ਬਾਜੀ ਹਾਰ ਗਿਆ ਐਡਾ ਹੋ ਕੇ ਵੀ ਹਾਰ ਗਿਆ ਹਰ ਬੁੱਝਣਾ ਹੀ ਹਾਰਿਆ ਉਹ ਜੀਵਨ ਦੀ ਬਾਜੀ ਹਾਰ ਗਿਆ ਆ ਕੋ ਜਿਹੜਾ ਦਿੱਤਾ ਸੀ ਨੇ ਸੁਣ ਚਲਾ ਗਿਆ ਉਹਦਾ ਉਹਦਾ ਮਿਸਯੂਜ਼ ਕਰ ਲਿਆ ਨਾ ਉਹਨੇ ਕਰ ਫਰਮਾਇਸ਼ ਖਾਇਆ ਦੇਖ ਮਿਹਨਤ ਮਰਨ ਲਿਆ ਹਾਂ ਫਰਮਾਇਸ਼ ਕਰਕੇ ਖੰਦਾ ਜੋ ਫਰਮਾਇਸ਼ ਕਰਦਾ ਵੀ ਆ ਬਣਨਾ ਚਾਹੀਦਾ ਉਹ ਬਣਨਾ ਚਾਹੀਦਾ ਉਹ ਤੇ ਪੁੱਛਿਆ ਜਾਂਦਾ ਕਿ ਕੀ ਬਣਾਈਏ ਕੀ ਖਾਉਂਗੇ ਕੀ ਕੀਤਾ ਫਰਮਾਇਸ਼ ਨਾਲ ਖਾਂਦਾ ਅਬਜ਼ਾਰ ਆਈ ਦਾ ਖੰਦਾ ਜਰਾਈ ਜੋ ਬਣਾ ਰਿਹਾ ਬੇਰ ਮਹਿਲਤ ਵਸਾ ਰਿਹਾ ਹੋਰ ਮਹਿਲਾਂ ਨੂੰ ਦੇਖ ਕੇ ਆਪਣਾ ਸਾਰਾ ਕਾਰ ਦੇਖ ਕੇ ਸੁਖ ਸੁਵਿਧਾਵਾਂ ਨੂੰ ਦੇਖ ਕੇ ਫਰਨੀਚਰ ਨੂੰ ਦੇਖ ਕੇ ਸਮਝਿਆ ਵਸਾ ਰਿਹਾ ਜਾ ਰਾਹੀ ਜੋਗਣ ਆ ਰਿਹਾ ਜਦੋਂ ਜਾ ਰਾਹ ਬੁਢਾਪਾ ਆਈ ਜਾਣਾ ਉਧਰ ਕੀ ਹੋ ਰਿਹਾ ਜਦ ਆਈ ਜਾਂਦੀ ਹੈ ਬੁਢਾਪਾ ਆਈ ਜਾਂਦਾ ਜੋਗਣਾ ਉਹਦੇ ਮੂਹਰੇ ਹਥਿਆਰ ਸੱਲਾ ਚਲਾ ਜਾਂਦਾ ਜੋਗਣ ਹਥਿਆਰ ਸੱਲਾ ਚਲਾ ਜਾਂਦਾ ਹਾਰੀ ਜਾਂਦਾ ਜਿਵੇਂ ਜਵਾਨੀ ਹਾਰ ਜਾਂਦੀ ਹੈ ਨਾ ਬੁਢਾਪੇ ਦੇ ਅੱਗੇ ਬੁਢਾਪਾ ਜੰਮਦੇ ਨਿਆਣੇ ਜਿੱਕਦੇ ਨਹੀਂ ਦੀਦਾ ਦੀ ਰੱਖਦੇ ਪਰ ਵਿੱਚੇ ਹੁੰਦਾ ਜਰਾ ਰੋਗ ਲੈ ਕੇ ਜੰਮਦਾ ਜਰਾ ਰੋਗ ਕਿਥੋਂ ਪੈਦਾ ਨਹੀਂ ਹੁੰਦਾ ਸਭ ਚ ਹੈ ਔਰ ਜਰਾ ਰੋਗ ਦਾ ਕੋਈ ਦਵਾਈ ਨਹੀਂ ਹੈ ਇਲਾਜ ਨਹੀਂ ਹੈ ਜਰਾ ਰੋਗ ਦੀ ਦਵਾਈ ਬਣਾਉਂਦੇ ਬਣਾਉਂਦੇ ਸੱਤ ਮਰ ਗਏ ਸਾਰੇ ਮਰ ਗਏ ਨਾ ਕੀ ਬਣਾਉਂਦੇ ਜਰਾ ਰੋਗ ਦੀ ਦਵਾਈ ਬੁੜਾ ਨਾ ਹੋਵੇ ਪੁਰਾਣਾ ਨਾ ਹੋਵੇ ਝੂਠ ਪੁਰਾਣਾ ਹੋਊਗਾ ਇਹਨੂੰ ਰੋਗ ਹੈ ਝੂਠ ਨੂੰ ਮਾਇਆ ਨੂੰ ਮਾਇਆ ਜੇ ਰੋਗ ਹੈ ਪੁਰਾਣਾ ਨੇ ਹੋਣਾ ਹੀ ਹੋਣਾ ਚੇਂਜ ਆਫ ਸਟੇਟ ਇਹ ਰਹਿਣੀ ਹੋ ਰਹਿਣੀ ਹੈ ਇਹਨੂੰ ਕੋਈ ਇਹਦਾ ਇਲਾਜ ਨਹੀਂ ਹੈ ਜਿਵੇਂ ਜਾਗਦੇ ਸਾਹਮਣੇ ਜੋਬ ਨੇ ਹਾਰ ਜਾਣਾ ਐਵੇਂ ਤੇਰਾ ਜਿਹੜਾ ਹੰਕਾਰ ਹੈ ਉਹਨੇ ਮੌਤ ਦੇ ਸਾਹਮਣੇ ਹਾਰ ਜਾ ਕਾਲ ਦੇ ਸਾਹਮਣੇ ਹਾਰ ਜਾ ਤੂੰ ਸਾਰੀ ਦੁਨੀਆ ਦਾ ਕਾਲ ਹੋਵੇ ਚਾਹੇ ਬਣਿਆ ਹੋਇਆ ਤੇਰੇ ਬਸ ਚ ਹੋਵੇ ਅੱਜ ਮੈਂ ਲੜਾਈ ਲਾ ਦਾਂ ਕਰੋੜਾਂ ਆਦਮੀ ਮਰ ਜਾਣਗੇ ਮੇਰੀ ਮਰਜ਼ੀ ਹੈ ਨਾ ਮੈਂ ਲੜਾਈ ਲਾ ਦਾਂ ਕਰੋੜਾਂ ਆਦਮੀ ਮਰ ਜਾਣਗੇ ਕਰੋੜਾਂ ਆਦਮੀ ਦੇ ਕਾਲ ਦਾ ਕਾਰਨ ਮੇਰਾ ਹੁਕਮ ਹੈ ਪਰ ਉਸ ਕਾਲ ਨੇ ਤੇਰਾ ਜਿਹੜਾ ਹੁਕਮ ਹੈ ਨਾ ਹੰਕਾਰ ਉਹਨੂੰ ਵੀ ਜਿੱਤਣਾ ਉਸੇ ਕਾਲ ਨੇ ਤੇਰੇ ਹੰਕਾਰ ਨੂੰ ਜਿੱਤ ਲੈਣਾ ਹੱਥ ਖੜੇ ਕਰਾ ਦੇਣੇ ਨੇ ਇਸੇ ਗੱਲ ਨੂੰ ਲੈ ਕੇ ਕਹਿੰਦੇ ਸੀ ਕਿ ਕਾਲ ਸੀ ਜਿਹੜਾ ਰਾਵਣ ਦੇ ਵਸ ਵਿੱਚ ਸੀ ਜੇ ਰਾਵਣ ਚਾਹੁੰਦਾ ਸੀਤਾ ਨੂੰ ਵਾਪਸ ਕਰ ਦਿੰਦਾ ਕਿਸੇ ਦਾ ਵੀ ਕਾਲ ਨਹੀਂ ਸੀ ਸਮਝਦੇ ਹੋ ਤੁਸੀਂ ਗੱਲ ਕੀ ਹੈ ਜੇ ਰਾਵਣ ਚਾਹੁੰਦਾ ਸੀਤਾ ਨੂੰ ਵਾਪਸ ਕਰ ਦਿੰਦਾ ਲੜਾਈ ਨਾ ਹੁੰਦੀ ਕਾਲ ਥਾ ਕੇ ਸਦਾ ਤੇ ਕਾਲ ਤਾਂ ਰਾਵਣ ਦੇ ਵਸ ਵਿੱਚ ਸੀ ਨਾ ਰਾਮ ਦੇ ਵਸ ਵਿੱਚ ਕਾਲ ਨਹੀਂ ਸੀ ਰਾਮ ਦੇ ਵਸ ਵਿੱਚ ਕਾਲ ਨਹੀਂ ਸੀ ਰਾਮ ਦੇ ਵਸ ਵਿੱਚ ਤਾਂ ਕਾਲ ਤਾਂ ਹੀ ਸੀਤਾ ਨੂੰ ਛੱਡ ਦਿੰਦਾ ਲੜਾਈ ਨਾ ਕਰਦਾ ਕਹਿੰਦਾ ਭਾਈ ਸੀਤਾ ਜੀ ਆਪਾਂ ਨੂੰ ਚਾਹੀਦੀ ਐਨੇ ਦੁਨੀਆ ਨਹੀਂ ਬਰਬਾਉਣੀ ਤੇਰੀ ਦੁਨੀਆ ਮਰੂਗੀ ਪਤਾ ਨਹੀਂ ਕੌਣ ਕੌਣ ਮਰੇ ਕੀ ਪਤਾ ਹੁੰਦਾ ਲੜਾਈ ਤੇ ਪਹਿਲਾਂ ਕਿਹਨੇ ਮਰਨਾ ਕਿਹਨੇ ਬਚਣਾ ਚਲੋ ਸੀਤਾ ਹੀ ਛੱਡ ਦਿੰਦੇ ਉਹਨੇ ਕਹਾ ਸੀਤਾ ਨਹੀਂ ਛੱਡਣੀ ਜੋ ਮਰਜੀ ਹੋਏ ਉਹਦਾ ਫੈਸਲਾ ਹੋ ਲਿਆ ਹੁਣ ਕਾਲ ਕਿਹਦੇ ਵਸ ਰਹਿ ਗਿਆ ਕਾਲ ਹੈ ਰਾਵਣ ਦੇ ਵਿੱਚ ਗੇਮ ਤਾਂ ਰਾਵਣ ਦੇ ਬਾਲ ਤਾਂ ਰਾਵਣ ਦੇ ਚਲੀ ਗਈ ਨਾ ਵੇੜੇ 'ਚ ਉਹ ਕਹਿੰਦਾ ਵੀ ਚਲੋ ਸੀਤਾ ਦੇ ਦੇਵੇ ਲੜਾਈ ਖਤਮ ਉੱਤੇ ਰਾਵਣ ਲੜਾਈ ਦੇ ਸੀਤਾ ਦੇ ਦੇਵੇ ਤਾਂ ਇਹਨੇ ਬੰਦੇ ਦਾ ਕਾਲ ਵੱਜਵੇ ਨਾ ਕਾਲ ਤਾਂ ਉਹਦੇ ਬਾਵੇ ਨਾਲ ਬੰਨਿਆ ਹੋਇਆ ਨਾ ਇਹ ਦਲੀਲ ਦਿੰਦੇ ਨੇ ਆਪਣਾ ਰਾਵਣ ਦਾ ਕਾਲ ਵੀ ਰਾਵਣ ਦੇ ਵਸ ਵਿੱਚ ਸੀ ਕਿਉਂ ਮਰਦਾ ਜੇ ਮਰਦਾ ਉਹ ਇਸ ਦਲੀਲ ਨਾਲ ਵਿਦਵਾਨ ਸਾਬਤ ਕਰਦੇ ਨੇ ਜਦ ਆਈ ਜੋਬਨ ਹਾਰਿਆ ਬਸ ਜੋਬਨ ਨੇ ਹਾਰ ਜਾਣਾ ਹੰਕਾਰ ਵੀ ਜੋਬਨ ਦਾ ਪ੍ਰਤੀਕ ਹੈ ਜੋਬਨ ਦੇ ਵਿੱਚ ਹੰਕਾਰ ਜੋਬਨ ਤੇ ਹੁੰਦਾ ਹੈ ਜਦ ਬੁੜਾ ਹੋ ਜਾਂਦਾ ਹੰਕਾਰ ਵੀ ਢਾੜਾ ਹੋ ਜਾਂਦਾ ਫਿਰ ਉਹ ਹੰਕਾਰ ਵੀ ਨਹੀਂ ਰਹਿੰਦਾ ਹੰਕਾਰ ਵੀ ਬੁੜਾ ਹੋ ਜਾਂਦਾ ਹੰਕਾਰ ਵੀ ਹਥਿਆਰ ਸਮਝ ਜਾਂਦਾ ਕਹਿੰਦਾ ਵੀ ਹੁਣ ਨਹੀਂ ਉੱਠਦਾ ਗੋਡਿਆਂ ਤੇ ਜਵਾਬ ਦੇਗੇ ਫਿਰ ਗੁੱਸਾ ਵੀ ਘਟ ਜਾਂਦਾ ਹੈ